ਸੰਤ ਜਿਹੜੇ ਸਨ ਨਾ ਬੋਲਿਆਂ ਦੇ ਰੂਪ ਸੰਗਰੀ ਛੁੱਗੇ ਜੀ ਉਹਨਾਂ ਦੇ ਵਿਦੇਸ਼ ਨਾਲ ਆ ਭਜਨ ਪੁੱਛਿਆ ਜੀ ਕਿਉਂ ਸਾਦਾ ਦਾ ਕੰਮ ਹੀ ਆ ਨਾਮ ਪੁੱਛ ਲਓ ਭਜਨ ਪੁੱਛ ਲਓ ਨਾਮ ਜਪੋ ਮਨੁੱਖ ਜਨਮ ਜੀ ਸੰਤ ਜਿਹੜੇ ਵੀ ਇੱਥੇ ਆਏ ਜੀ ਉਹਨਾਂ ਦਾ ਸਾਰਾ ਭਜਨ ਪੁੱਛਿਆ ਜੀ ਭਜਨ ਪੁੱਛਿਆ

بہن نہیں جی۔ بڑے سارا دن گیا چل تو چل جی جی ترے تو تمہیں سنا ہاں جی کوئی سما ایسے بیتتا رہا ہے جی پھر سانو ایک دن اندر گل آ گئی پہ ہوں خیر سلا گرو جے پیا تو ساتھ سمجھ درشن دے دیے جی ایمی گالی آئی جی رانی سانی سارے تاس لے پیا جی آنے آئے جگہ تم کار کا پیا کی گل ہے جی میں نہیں بولیا جی آدھے تو بڑا دانی بنیا تھا دانے دارے تو مور لائی ہے جی ਜਿਹੜਾ ਜਿਹੜੇ ਦਾਣੇ ਦੇ ਮੋਹ ਜਿਹੜੀ ਲੱਗੀ ਉਹ ਦਾਣਾ ਭਾਵੇਂ ਕਿਹੜੀ ਕੌਮ ਦਾ ਮਨੋ ਖਾ ਕੇ ਛਗੇਦਾ ਜੀ ਕੋਈ ਨਹੀਂ ਕਿਸੇ ਨੂੰ ਛਕਾਉਂਦਾ ਜੀ ਮੈਨੂੰ ਆਨੇ ਨੂੰ ਰਾਹ ਫਿਰ ਸਾਡੇ ਨਾਲ ਜੀ ਮੈਨੂੰ ਬੰਨੇ ਲੈ ਗਏ ਨੇ ਜੀ ਲਗਾ ਗਿਆ ਉਹ ਯਾਦ ਚ ਬੰਨੇ ਮੋਕੇ ਜੀ آپ یہاں کھلو گے مینو آدھے ہو گئے نہ پیا اور ساتھ تونیاں پہ پک دے میں کیا ہو جی ارے جا انہیں درشن کر لیا جا جی آپ پیچھا کھلو گے جی میں گیا ساتھ جان کے میں نہیں شکار کی انہوں نے جی جی تم نہیں آ رہے خیال کرا تو میرا ہی سروپ ہو گئے جی

ਸਜਵੇਂ ਜਨਮ ਅਸੀਂ ਤੈਨੂੰ ਰੱਬ ਮਿਲਿਆ ਸਾਧੂ ਤਾਰ ਸੇ ਵੰਗਾਰ ਕੇ ਆਖਿਆ ਜੀ ਤੈਨੂੰ ਘਾਲ ਕਾਹਦਾ ਹੁੰਦਾ ਜੀ ਫਿਰ ਐਸਾ ਸਮਾਂ ਕਾ ਬੀਤਿਆ ਜੀ ਫਿਰ ਗੁਰੂ ਨਾਨਕ ਲਿਖਿਆ ਆ ਸੰਗ ਸਾਧਾ ਦਾ ਕੁਰਾਨ ਉਤਾਰਦਾ ਸੁਣ ਲੈ ਮੇਰੇ ਮਨ ਜੀ ਮੈਂ ਜਕਾਨਾ ਮੇਰਾ ਲਿਖ ਹੀ ਛੱਡਿਆ ਕਿ ਕਿਸੇ ਨੂੰ ਵਿਖਾਈ ਗਿਆ ਜ਼ੁਕਵਾ ਕਰ ਗਈਆਂ ਹਾਂ ਹਾਂਜੀ ਜੀ ਐਸਾ ਵੇਰਾ ਹੈ ਕਿ ਤੂੰ ਜਰਾ ਜਗਾ ਕੋ ਫਸ਼ੇਦਾ ਦਾ ਯਾ ਵੇਰਾ ਮੈਂ ਪੱਠੇ ਪਿਆ ਪਾਉਣਾ ਬਲਦਾ ਨਾ ਜੀ ਬਲਦ ਚਾਹ ਰੱਖੇ ਸਾਂ ਜੀ ਸਹਿਨਾਨ ਕੀਤਾ ਸੀ آئندی کھولنے سے تو آئندی کھولنے ہی کے نینے پاس ہے تو ہڑا ایسا اچھا سا جے مجید تھی مجھے ہے تو پتہ قدر دیکھا آدمی روگنا ہے نا کھلار چھلنے کھولنے جا جب آما پہنٹ کیا کرتا تھا وہ میں نے اندر واج بجی کئی یہ میں نے سیان کا ہینڈ کیڑا کیڑا جی بولا یہ نہیں ہویا جی

ਵਜਾ ਵਾਜਾ ਜਿਹੜਾ ਵੱਡੀ ਉਮਰਦਾ ਸੀ ਉਹਦੇ ਤੇ ਮੈਨੂੰ ਦਾਤੇ ਦਾ ਦਰਸ਼ਨ ਆਇਆ ਜੀ ਦੂਏ ਇਥਾਂ ਤੇ ਬਾਪ ਦਾ ਦਰਸ਼ਨ ਆਇਆ ਜੀ ਦੂਏ ਇਥਾਂ ਤੇ ਵੱਡੇ ਭਰਾ ਦਾ ਦਰਸ਼ਨ ਆਇਆ ਜੀ ਉਹ ਦੂਏ ਛੋਟੇ ਭਰਾ ਦਾ ਦਰਸ਼ਨ ਆਇਆ ਜੀ ਚਾਹਾਂ ਦਾ ਜੇ ਦਰਸ਼ਨ ਆਇਆ ਉਹ ਮੈਨੂੰ ਬੰਦ ਦਰਸ਼ਨ ਨਾ ਚਾਰੇ ਅੱਗੇ ਹੋ ਖੜੇਗਾ ਜੀ میں نظارہ سادو پاس نے اٹھایا تو میرے تو چل ہی نہ گئی گل جی میں راہ کے کھلی تو بھیجا پیا جی ایسے بہت شکری جمیا بارا سا جی تو میں دو چار کٹھے ہو گئے جی کٹھے ہو گئے بابا پاسا شریف کٹھے ہو گئے اتنے کٹھے آئی جا میں راہ کے کھلی جی ہو گیا جی۔ میں کھلتی چلو چل گا موقع خواہ میں ਮਾਇਆ ਦੀ ਪਾਸ ਆਏ ਖੂਨੀਆਂ ਜਿਤਾ ਕਰਮ ਸੁਧੀ ਦੇਣੀ ਆ ਮਾਂ ਫਕਨ ਦੇ ਜੀ ਮਾਇਆ ਬਾਈ ਨਹੀਂ ਜਿਤਾ ਜੋ ਲਾਣੇ ਜੀ ਆਏ ਕਰਮ ਸੁਧੀ ਮਾਈ ਚੁੱਪ ਕਰਕੇ ਟੋਲ ਦੀ ਦੂਜੀ ਵਾਰੀ ਆਇ ਚੌਥੇ ਦਿਨ ਵਾਰੀ ਆਈ <coughs> ਫੇਰ ਨਾਮ ਹੈ ਜੀ ਜੀ ਮਾਈਆਂ ਦੀ ਤੂੰ ਖੂ ਕਿਉਂ ਨਹੀਂ ਜਾਂਦਾ ਸਾਨੂੰ ਸੁੱਕ ਜਾਏਗੀ ਕੀ ਖਾਣੇ ਕੀ ਜੀ ਮੈਂ ਕਿਹਾ ਇੱਕ ਦਿਨ ਇਹ ਗੱਲ ਦੱਸਣੀ ਪੈਣੀ ਮੈਂ ਕਿਹਾ ਮਾਦਾ ਜਾਣਾ ਕਿਨੂੰ ਇਹਦੇ ਚ ਦਾਦਾ ਹੀ ਇਹਦੇ ਚ ਬਾਪ ਹੀ ਇਹਦੇ ਵੱਡਾ ਭਰਾ ਹੀ ਆ ਛੋਟਾ ਭਰਾ ਹੀ ਜੀ ਮਾਈ ਨੂੰ ਹੋਰ ਕੋਈ ਨਾ ਸੋਚਿਆ ਉਹ ਰੋਂਦੀ ਫਿਰਦੀ ਕਾਰਨ ਨੂੰ ਤੁਰਦੀ ਰੋਂਦੀ ਫਿਰਦੀ کام کرنا سی بجن پٹ پیتا گیا ہوں یہ خوڑے بالی تھولی ہو گیا کملا ہو گیا ڈگیا نو دادا یا پتا یا پڑھائی کملا ہو گیا ہو پشو نو پیا جی کال گئی کوئی آ کے چاچی کی ہوئے نی کوئی آ کے تائی کی ہوئے نی کوئی آ کے بدو کی ہوئے جی۔ ہونا کی ہے ਕਿ ਜਿਹੜਾ ਨਾਮ ਧਾਰੀਆ ਬੰਦੇ ਜੀ ਮੈਂ ਉਜਤ ਗਈ ਆਈ ਆ ਬੁਲਾ ਕਰਨ ਵਾਲਾ ਸੀ ਆ ਕਮਰਾ ਹੋ ਗਿਆ ਜੀ ਚੰਗਾ ਫਿਰ ਇਹ ਗੱਲ ਹੋਈ ਜੀ ਮਾਂ ਨਾ ਜੋਹਾਨਾ ਜੀ ਨਾ ਜੋਹਾਂ ਤੇ ਸਾਧੂ ਤਾਂ ਨੇ ਖਾ ਛੱਡਿਆ ਸਾਰੀ ਕਰਨ ਪਿਆ ਸੀ ਮੈਂ ਤਾਂ ਜਾਣਾ ਵੇਖਣ ਸੁਖੀ ਹੋਵੇ ਚੰਗਾ ਮੈਂ ਕਿਹਾ ਤੂੰ ਜਾਣੇ ਹੁਣ ਮੈਂ ਇਹਨਾਂ ਵਰਦਾਂ ਨਾਲ ਨਹੀਂ ਚਾਹੁੰਦਾ ਆਪਣੇ ਕਿਤਾਬ ਨੂੰ ਕਹਵਾ ਸੋਟੇ ਮਾਰੇ ਹੋ ਜੀ ਮੈਂ ਵੀ ਬੜਾ ਨਾ ਇਹਨਾਂ ਨੂੰ ਭਜਨ ਦਾ ਜੀ ਸਾਡੇ ਤਾਸ ਆ ਗਏ ਜੀ ਇਹਨੇ ਜਿੱਥੇ ਨਾ ਦੀ ਆਪ ਜਾਂ ਪਛਾਣੀ ਮੁੱਕ ਜਾਏ ਜੇ ਫੇਰ ਇਹਨਾਂ ਨੂੰ ਲੋਕਾ ਜਰਮ बंदे लाहेड़े बे सॼो चार कजे